ਫਰੀਦਾ ਮਹੱਲ ਨਿਸ਼ਖਣ ਰਹਿ ਗਏ ਬਸ ਆਇਆ ਤਲ ਗੋਰਾ ਸੇ ਨਿਮਾਣੀਆਂ ਬੈਸਣ ਰੂਹਾਂ ਵੱਲ ਭੈਲ ਨਿਸਖਣ ਰਹਿ ਗਏ ਕੋਦਾ ਸਖਣ ਕਾ ਨਿਸਖਣ ਨਿਸਖਣ ਸਖਣ ਤੇ ਉਲਟ ਹੋ ਗਿਆ ਹੁਣ ਸਖਣ ਤਾਂ ਖਾਲੀ ਨਿਸਖਣ ਜਿਹੜਾ ਖਾਲੀ ਨਾ ਹੋਵੇ ਜਿਹੜਾ ਨਿਸਖਣ ਮਹਿਲ ਹੈ ਖਾਲੀ ਹੈ ਉੱਥੇ ਭੂਤ ਵੱਸਦੇ ਹੁੰਦੇ ਨੇ ਬਸ ਆਇਆ ਤਲ ਦੇਖਿਆ ਨਾ ਬੜੇ ਬੜੇ ਮਹਿਲਾਂ ਜਿੱਥੇ ਖਾਲੀ ਨੇ ਕਹਿੰਦੇ ਉੱਥੇ ਭੂਤ ਨੇ ਡਰ ਲੱਗਦਾ ਮੈਂ ਨਾ ਸਖਣ ਰਹਿ ਗਏ ਬਸ ਆਇਆ ਤਲ ਬਸ ਆਇਆ ਤਲ ਜਦੋਂ ਥੱਲੇ ਬਸ ਗਿਆ ਨਾ ਜਾ ਕੇ ਤ੍ਰਿਕੁਟੀ ਛੱਡਤੀ ਤਾਂ ਬਸਿਆ ਫਿਰ ਖਾਲੀ ਨਹੀਂ ਮਹਿਲ ਫਿਰ ਨਸਖਣ ਖਾਲੀ ਨਹੀਂ ਰਿਹਾ ਉਹ ਬਚ ਗਿਆ ਜਿਹੜਾ ਮਹਿਲ ਖਾਲੀ ਨਹੀਂ ਨਾ ਹੈ ਉਹ ਮਾਲਕ ਜਿਹੜਾ ਅੰਦਰ ਬੈਠਾ ਉਹ ਬਚਾਉਂਦਾ ਜਿਹੜਾ ਘਰ ਦੇ ਵਿੱਚ ਕੋਈ ਰਹੇ ਨਾ ਘਰ ਆਪੇ ਢਹਿ ਜਾਂਦਾ ਥੋੜਾ ਜਿਹਾ ਬਾਅਦ ਕਹਿੰਦੇ ਘਰ ਉਧਰ ਜਾਂਦਾ ਜੇ ਵਿੱਚ ਬੰਦੇ ਨਾ ਹੋਣ ਰਹਿ ਕੇ ਬਚ ਗਏ ਦੀ ਸਰਚਾ ਹਾਂ ਉਹ ਤਾਂ ਬਚ ਗਏ ਮਹਿਲ ਨੂੰ ਸਖਣ ਰਹਿ ਗਏ ਆਹ ਤਾਂ ਰਹਿਣਾ ਹੀ ਉਹਨਾਂ ਨੇ ਬਾਸਾ ਆਇਆ ਤਲ ਤੇ ਥੱਲੇ ਬਸ ਗਏ ਜਾ ਕੇ ਜੇ ਸਖਣਾ ਸਖਣਾ ਹੁੰਦਾ ਖਾਲੀ ਜੇ ਸਖਣਾ ਜਿਹੜਾ ਖਾਲੀ ਨਾ ਹੋਵੇ ਭਰਿਆ ਹੋਵੇ ਜਿਹੜੇ ਮਹਿਲ 'ਚ ਵਸਦੇ ਸੀ ਉਹ ਮਹਿਲ ਤਾਂ ਗਏ ਬਚ ਜਿਹੜੇ ਕੋਈ ਵਸਦਾ ਨਹੀਂ ਸੀ ਉਹ ਢੇਰੀ ਹੋ ਗਏ ਰਹਿ ਗਏ ਮਤਲਬ ਬਚ ਗਏ ਬਚ ਗਏ ਸਖਣ ਰਹਿ ਗਏ ਮਹਿਲ ਸਖਣ ਰਹਿ ਗਏ ਬਾਸਾ ਆਇਆ ਤਲ ਨਹੀਂ ਦੇਖੋ ਨਾ ਬਾਸਾ ਆਇਆ ਤਲ ਨਾ ਬਸ ਗਿਆ ਥੱਲੇ ਆ ਕੇ ਗੋਰਾ ਸੇ ਨਿਵਾਣੀਆਂ ਬੈਸਣ ਰੂਹਾਂ ਮੱਲ ਇਹ ਆ ਫਿਰ ਜਿਹੜੀਆਂ ਦੋਈਆਂ ਰੂਹਾਂ ਨੇ ਨਿਵਾਣੀਆਂ ਨੇ ਇਹ ਮਹਿਲ ਤੇ ਨੇ ਉਹ ਉੱਥੇ ਗੋਰਾਂ 'ਚ ਨੇ ਉਹ ਕਬਰਾਂ 'ਚ ਵੱਲ ਲੈਣਗੇ ਇਹ ਮਹਿਲਾਂ 'ਚ ਰਹਿ ਜਾਣਗੇ ਬਸਣੇ ਵਾਲੇ ਬਸਣੇ ਵਾਲੇ ਜਿਹੜੇ ਛੱਡ ਗਏ ਤਿਰਕੁੱਡੀ ਉਹ ਤਾਂ ਆ ਜਾਣਗੇ ਆਪਣੇ ਮਹਿਲ 'ਚ ਉਹ ਤਾਂ ਮਹੱਲਾ ਪਹਿਲਾ ਮਹੱਲਾ ਆ ਹੁਣ ਮਹਿਲ ਹੈ ਉਹ ਮਹੱਲੇ ਦੇ ਰੌਲਾ ਪਾਈ ਜਾਂਦੇ ਨੇ ਪਤਾ ਨਹੀਂ ਮਹਿਲਾ ਜੀ ਉਹ ਜੀ ਫਲਾਨਾ ਜੀ ਉਹਨਾਂ ਦੋ ਪੰਨੇ ਲਿਖਦੇ ਹੁੰਦੇ ਇਹ ਫਿਰ ਜਿਹੜੀਆਂ ਕਬਰਾਂ ਨੇ ਰੂਹਾਂ ਉਹਦੇ 'ਚ ਰਹਿੰਦੀਆਂ ਨੇ ਇਹ ਫਿਰ ਆਪਣੇ ਮਹਿਲ 'ਚ ਰਹਿੰਦੀਆਂ ਨੇ ਵੈਸੇ ਰੂਹਾਂ ਮਲ ਗੋਰਾਂ ਸੇ ਨਿਮਾਣੀਆਂ ਬੈਸਣ ਰੂਹਾਂ ਉਹਨੂੰ ਕਹੇ ਤਾਂ ਵੀ ਦੂਆ ਜਨਮ ਨਹੀਂ ਹੁੰਦਾ ਗੋਰਾਂ ਦੇ ਵਿੱਚ ਰਹਿਣਾ ਪੂਰਨ ਜਿਹੜਾ ਉਹ ਜਿਹੜੀ ਭਰਨ ਵੇਲੇ ਜਿਹੜੀ ਇੱਛਾ ਹੁੰਦੀ ਹੈ ਉੱਥੇ ਰਹਿ ਜਾਂਦਾ ਉਹਨੂੰ ਪਤਾ ਸੀ ਅਸਲ 'ਚ ਵੀ ਇਹਨਾਂ ਨੂੰ ਜਨਮ ਮਰਨ ਤੋਂ ਰੋਕਣ ਵਾਸਤੇ ਇੱਕ ਤਾਂ ਉਹਨਾਂ ਨੇ ਕਿਹਾ ਜਨਮ ਮਰਨ ਹੁੰਦਾ ਨਹੀਂ ਜਾਣ ਕੇ ਵਰਕਾ ਪਾੜਿਆ ਉਹਨਾਂ ਦੇ ਦਿਮਾਗ 'ਚ ਬੜਾਤਾ ਵੀ ਜਨਮ ਮਰਨ ਹੁੰਦਾ ਹੀ ਨਹੀਂ ਹਿਸਾਬ ਬਾਅਦ 'ਚ ਹੋਊਗਾ ਉਹ ਗੋਰ ਦੇ ਵਿੱਚ ਬਿਠਾਉਂਦੇ ਵਿਚਾਰੇ ਹਾਂਜੀ ਆਖੀ ਸੇਖਾਂ ਬੰਦ ਗਈ ਚੱਲਣ ਅੱਜ ਕੇ ਕੱਲ ਫਰੀਦਾ ਗੋਰਾ ਸੇ ਨਵਾਣੀਆਂ ਵੈਸਨ ਰੂਹਾਂ ਮੱਲ ਆਖੀ ਸੇਖਾਂ ਬੰਦਗੀ ਚੱਲਣ ਅੱਜ ਕੇ ਕੱਲ ਆਖੀ ਸੇਖਾਂ ਬੰਦਗੀ ਚੱਲਣ ਅੱਜ ਕੇ ਕੱਲ ਸੇਖਾਂ ਨੇ ਤਾਂ ਬੰਦਗੀ ਅਖਤਿਆਰ ਕੀਤੀ ਹੋਈ ਆ ਉਹਦਾ ਹੁਕਮ ਚ ਨੇ ਬੰਦਗੀ ਹੁੰਦੀ ਹੁਕਮ ਦੇ ਪਾਣੇ ਜੇ ਨਾ ਸੇਖ ਤਾਂ ਪਾਣੇ ਦੇ ਵਿੱਚ ਨੇ ਸੇਖਾਂ ਨੇ ਤਾਂ ਕਿਹਾ ਪਾਣੇ 'ਚ ਰਹਿਣ ਦੀ ਗੱਲ ਕੀਤੀ ਹੈ ਸੇਖਾਂ ਨੇ ਬੰਦਗੀ ਚੱਲਣ ਅੱਜ ਕੇ ਕੱਲ ਚਲੋ ਅੱਜ ਕੇ ਕੱਲ ਜਾ ਹੁਕਮ ਹੋਊ ਤੁਰ ਪਣਾ ਅੱਜ ਕੱਲ ਜਦ ਵੀ ਹੁਕਮ ਹੋਵੇ ਤਿਆਰੀ ਹੈ ਸ਼ੇਖਾਂ ਦਾ ਇਹ ਹੈ ਉਹ ਗਿਆਨੀ ਆਪਾਂ ਗਿਆਨੀ ਕਹਿੰਦੇ ਉਹ ਸ਼ੇਖ ਕਹਿੰਦੇ ਨੇ ਉਹਨਾਂ ਦਾ ਸ਼ੇਖ ਲਫ਼ਜ਼ ਹੈ ਗਿਆਨ ਵਾਸਤੇ ਗਿਆਨ ਵਾਲਨ ਵਾਸਤੇ ਇਸਲਾਮ ਦੇ ਜਿਹੜੇ ਵਧੀਆ ਸਹੀ ਪ੍ਰਚਾਰਕ ਤੇ ਉਹ ਸ਼ੇਖ ਸੀ ਜਿਵੇਂ ਆਪਣਾ ਆਇਆ ਬ੍ਰਾਹਮਣ ਆਇਆ ਬ੍ਰਾਹਮਣ ਹੀ ਲਫ਼ਜ਼ ਆਇਆ ਪ੍ਰਭ ਚਾਲਣ ਵਾਲੇ ਉਹਨਾਂ ਦੇ ਸ਼ੇਖ ਨੇ